ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਹਮ ਸਰ ਦੀਨ ਦਿਆਲ ਤੁਮ ਸਰ ਅਬ ਪਤਿਆਰ ਕਾ ਕੀਜੈ ਕਾ ਕੀਜੇ ਤੁਮ ਸਰ ਦੀਨ ਸਾਡੇ ਵਰਗਾ ਤਾਂ ਕੋਈ ਗਰੀਬ ਨਹੀਂ ਦੀਨ ਨਹੀਂ ਅਸਲ ਦੇ ਵਿੱਚ ਜਿਹੜਾ ਕਿਸੇ ਦੇ ਆਸਰੇ ਹੋਵੇ ਉਹ ਦੀਨ ਹੁੰਦਾ ਅਸੀਂ ਸਾਰੇ ਤੇਰੇ ਆਸਰੇ ਹਾਂ ਸਾਰਾ ਸੰਸਾਰ ਤੇਰੇ ਆਸਰੇ ਹੈ ਮੈਂ ਆਪਣੇ ਮੂਲ ਦੇ ਆਸਰੇ ਸਾਰੇ ਆਪਣੇ ਮੂਲ ਦੇ ਆਸਰੇ ਨੇ ਸਾਰੇ ਸਭ ਤੋਂ ਮੂਲ ਹਰ ਹੈ ਇਸ ਕਰਕੇ ਹਰ ਕੋਈ ਹੈ ਭਲੇਖਾ ਵੀ ਲੱਗਦਾ ਹੈ ਇਹ ਭਲੇਖਾ ਲੱਗਦਾ ਹਰ ਹਰ ਗੁਰ ਗੁਰ ਕੋਈ ਹੈ ਸਭਾ ਕਰਕੇ ਇੱਕ ਸਾਰੇ ਉਹ ਗੁਰ ਆਪਣਾ ਆਪਣਾ ਆਪਣਾ ਗੁਰ ਪੂਜ ਦੇਖਿਆ ਮੂਲ ਵੀ ਆਪਣਾ ਆਪਣਾ ਵੱਖਰਾ ਵੱਖਰਾ ਪਰ ਮੂਲ ਸਭ ਦਾ ਇੱਕੋ ਹੀ ਹੈ ਮਨ ਕਰਕੇ ਸੁਭਾਅ ਦਾ ਫਰਕ ਹੈ ਗੁਣ ਕਰਕੇ ਸੁਭਾਅ ਦਾ ਫਰਕ ਨਹੀਂ ਮਾਇਆ ਦੇ ਵਿੱਚ ਅਨੇਕਤਾ ਹੈ ਮਾਇਆ ਤੋਂ ਪਰੇ ਏਕਤਾ ਹਰ ਮਾਇਆ ਤੋਂ ਪਰੇ ਰਹਿੰਦਾ ਉਥੇ ਏਕਤਾ ਉਹਦਾ ਕੋਈ ਫਰਕ ਨਹੀਂ ਹੈ ਅੰਤਰਾਤਮਾ ਦੀ ਆਵਾਜ਼ ਸਾਡੇ ਵਿੱਚ ਇੱਕ ਹੈ ਉਹਦੀ ਮਰਜ਼ੀ ਹੈ ਅੰਤਰਾਤਮਾ ਦੀ ਆਵਾਜ਼ ਦੇ ਉੱਤੇ ਡਿਪੈਂਡੈਂਟ ਹਾਂ ਸਾਰੇ ਅਸੀਂ ਜਿਹੜਾ ਅੰਤਰ ਦੇਵ ਅੰਦਰਲਾ ਦੇਵ ਹੈ ਉਹਦੇ ਉਹ ਸਾਰਿਆਂ ਦਾ ਇੱਕੋ ਹੀ ਹੈ ਦੇਵ ਇੱਕ ਲਫ਼ਜ਼ ਆਇਆ ਨਾ ਉਹਨੂੰ ਹਰ ਵੀ ਕਹਿੰਦੇ ਉਹਨੂੰ ਉਹਦੇ ਅਧੀਨ ਸਾਰੇ ਚਾਹੇ ਉਹ ਰੇ ਕਹ ਲੋ ਚਾਹੇ ਕਹ ਲੋ ਰੇ ਕਹਾਂ ਫਿਰ ਇਹ ਕਹ ਉਹ ਵੀ ਉਹੀ ਗੱਲ ਰੇ ਹੁੰਦਾ ਹੋਇਆ ਵੀ ਇਹ ਕਹ ਹਮ ਸਰ ਦੀਨ ਸਾਰੇ ਅਸੀਂ ਜਿਹੜੇ ਹੈ ਸਾਡੇ ਅਸੀਂ ਡਿਪੈਂਡੈਂਟ ਆ ਸਾਰੇ ਤੇਰੇ ਵਰਗਾ ਕੋਈ ਧਿਆਨ ਨਹੀਂ ਸਾਡੇ ਵਰਗਾ ਕੋਈ ਦੀਨ ਹੋਰ ਦੀਨ ਕੋਲ ਸਾਡੇ ਵਰਗਾ ਦੇਖੋ ਆਤਮਾ ਇਹ ਦੀਨ ਹੈ ਆਤਮਾ ਹੀ ਧਿਆਨ ਹੈ ਜੀਵ ਸਾਰੇ ਕੋਈ ਤੇ ਜਾਂ ਦੀਨ ਹੋ ਗਏ ਜੀਵਾਂ ਤੋਂ ਇਲਾਵਾ ਹੁਣ ਕਿਹਨੂੰ ਲੈ ਗਿਆ ਦੀਨ ਹੋਰ ਜੀਵ ਸਾਰੇ ਜਾਂ ਇੱਕ ਪਾਸੇ ਆ ਗਏ ਜੀਵ ਤੋਂ ਇਲਾਵਾ ਹੋਰ ਤਾਂ ਕੁਝ ਹੈ ਹੀ ਨਹੀਂ ਜੀਵ ਸਾਰੇ ਜਿਹੜੇ ਨੇ ਜੀਵ ਵਰਗਾ ਕੋਈ ਦੀਦੀ ਤੇ ਤੇਰੇ ਵਰਗਾ ਧਿਆਨ ਨਹੀਂ ਨਾ ਦਿਆਲ ਨਾ ਤੂੰ ਸਰ ਅਬ ਪਤਿਆਰ ਹੁਣ ਮੈਨੂੰ ਤੇਰੇ ਤੇ ਭਰੋਸਾ ਹੈ ਪਤਿਆਰ ਹੁੰਦਾ ਜਦ ਮਨ ਪਤਿਆਇਆ ਜਾਂ ਫਿਰ ਭਰੋਸਾ ਕਰਕੇ ਬੈਠ ਉਹਨੂੰ ਪਤਿਆਰ ਕਹਿੰਦੇ ਭਰੋਸਾ ਹੋ ਗਿਆ ਭਰੋਸਾ ਨਹੀਂ ਕਰਦੇ ਅਸੀਂ ਗੁਰਬਾਣੀ ਦੇ ਵੀ ਭਰੋਸਾ ਨਹੀਂ ਕਰਦੇ ਮਨ ਦਾ ਸੁਭਾਅ ਕਿਸੇ ਤੇ ਵੀ ਭਰੋਸਾ ਨਹੀਂ ਕਰਦਾ ਅਬ ਪਤਿਆਰ ਕਾ ਕੀਜੈ ਮੈਂ ਨੂੰ ਭਰੋਸਾ ਤੇ ਤੇ ਦੱਸ ਮੈਂ ਹੁਣ ਕੀ ਕਰਾਂ ਮੇਰੇ ਵਾਸਤੇ ਕੀ ਹੁਕਮ ਜੋ ਤੂੰ ਕਹੇਗਾ ਉਹ ਕਰੂਗਾ ਤੂੰ ਤੂੰ ਦੇਗਾ ਉਹ ਖਾਊਗਾ ਅਬ ਪਤਿਆਰ ਕਾ ਕੀਜੈ ਮਨ ਪਤਿਆਇਆ ਗਿਆ ਮੇਰਾ ਹੁਣ ਹੁਣ ਮੇਰੇ ਵਾਸਤੇ ਕੀ ਹੁਕਮ ਹੈ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਜਿਹੜੇ ਤੇਰੇ ਕਹੇ ਹੋਏ ਵਚਨ ਤੇ ਜਿੰਨੇ ਜੋ ਵੀ ਤੂੰ ਕਹਿੰਦਾ ਹੈ ਮੇਰਾ ਮਨ ਉਹਨੂੰ ਬਦਲਦਾ ਸਤ ਕਰਕੇ ਗੁਰਬਾਣੀ ਆ ਪਹਿਲਾਂ ਕਿਉਂਕਿ ਵਚਨ ਕੀ ਨੇ ਰਵਿਦਾਸ ਕੋਲ ਕਿਹੜੇ ਵਚਨ ਨੇ ਕਬੀਰ ਵਾਲੀ ਬਾਣੀ ਰਵਿਦਾਸ ਕਬੀਰ ਤੇ ਬਾਅਦ ਚ ਕਬੀਰ ਵਾਲੀ ਜੋ ਗੁਰਬਾਣੀ ਹੈ ਉਹ ਵਚਨ ਉਹਦੇ ਹੀ ਨੇ ਬਚਦੀ ਤੌਰ ਤੇਰੇ ਵਚਨਾਂ ਨੂੰ ਮੇਰਾ ਮਨ ਬਦਲਦਾ ਭਰੋਸਾ ਕਰਦਾ ਬਚਦੀ ਤੋਰ ਮੋਰ ਮਨ ਮਨ ਗੁਰ ਕੇ ਬਚਨ ਨਾ ਗੁਰਬਾਣੀ ਗੁਰ ਕੇ ਬਚਨ ਤੇ ਗੁਰ ਇਹਦੇ ਅੰਦਰ ਵੀ ਆ ਗੁਰ ਬਾਹਰ ਵੀ ਕੋਈ ਹੈ ਦੂਜੇ ਦਾ ਵੀ ਕਾ ਮੇਰਾ ਵੀ ਕਾ ਇਸ ਕਰਕੇ ਗੁਰਬਾਣੀ ਸਾਂਝੀ ਹੈ ਸਰਬ ਸਾਂਝੀ ਇਹਨੂੰ ਤਾਂ ਕਹਿੰਦੇ ਆ ਸਾਰਿਆਂ ਦੀ ਆਤਮਾ ਦੀ ਆਵਾਜ਼ ਇੱਕੋ ਹੀ ਹੈ ਬਚਨੀ ਤੋਰ ਮੋਰ ਮਨ ਮਨ ਮੇਰਾ ਮਨ ਹੈ ਤੇਰੇ ਵਚਨ ਦੇ ਮਨ ਮੇਰਾ ਤਾਂ ਮਨ ਹੈ ਦੇਖੋ ਬੰਨਣ ਵੇਲੇ ਮੇਰਾ ਹੀ ਮਨ ਮੰਨਦਾ ਦੂਜਿਆਂ ਦੀ ਨਹੀਂ ਗੱਲ ਕੀਤੀ ਦੀਨ ਸਾਰੇ ਹੀ ਮੋਰ ਮਨ ਦੀਨ ਤਾਂ ਸਾਰੇ ਕੁਝ ਪਰ ਬੰਨ ਮੇਰਾ ਹੀ ਬੰਨਦਾ ਦੂਜਿਆਂ ਦਾ ਮੈਨੂੰ ਕੋਈ ਨਹੀਂ ਪਤਾ ਕਿਹਦਾ ਬੰਦਾ ਕਿਹਦਾ ਨਹੀਂ ਬੰਦਾ ਬੰਨਣ ਵੇਲੇ ਅੱਡ ਹੋ ਗਏ ਆਪ ਦੀਨ ਸਾਰੇ ਕੁਝ ਬੋਰ ਮਨ ਮੰਨਦਾ ਮੇਰਾ ਮਨ ਤਾਂ ਮੰਨਦਾ ਜਨ ਕੋ ਪੂਰਨ ਦੀ ਕਰਕੇ ਮੈਨੂੰ ਤਾਂ ਪੂਰਨ ਪੂਰਾ ਕਰਦੇ ਹੁਣ ਪੂਰਾ ਗਿਆਨ ਦੇ ਦੇ ਮੇਰੀ ਤਾਂ ਕਮੀ ਦੂਰ ਕਰਦੇ ਸਾਰੀ ਮੇਰੀ ਤਾਂ ਭੁੱਖ ਪੂਰੀ ਕਰਦੇ ਨਾਮ ਦੀ ਉਹ ਜਿਹਦਾ ਮਨ ਮਰਦਾ ਉਹਦੀ ਭੁੱਖ ਪੂਰੀ ਕਰਦੇ ਉਹਨੂੰ ਬੁਝਾਰ ਤੇ ਬੁਝਾ ਦੇ ਜਿਹਦਾ ਲਈ ਮੰਨਦਾ ਹੋਈ ਪਰ ਜੀ ਉਹਨੂੰ ਲੋੜ ਨਹੀਂ ਹੈ ਉਹਨੂੰ ਲੋੜ ਵੀ ਹੈ ਜੀ ਜਨ ਕੋ ਪੂਰਨ ਦੀਜਾ ਪੂਰਨਤਾ ਦੇ ਦੇ ਪੂਰਾ ਗਿਆਨ ਦੇ ਦੇ ਮੇਰਾ ਭਾਂਡਾ ਪੂਰਾ ਦੇ ਹਾਉ ਬਲ ਬਲ ਜਾਉ ਰਮਈਆ ਕਾਰਨ ਉਹ ਬਲ ਬਲ ਜਾਉ ਰਮਈਆ ਕਾਰਨ ਫਿਰ ਮਈਆ ਮੈਂ ਤੇਰੇ ਤੇ ਕੁਰਬਾਨ ਜਾਣਾ ਕਿਉਂ ਕੁਰਬਾਨ ਜਾਣਾ ਤੂੰ ਕਾਰਨ ਤੇਰੇ ਤੇ ਮੈਂ ਕੁਰਬਾਨ ਜਾਣਾ ਮੇਰਾ ਜਨਮ ਤੇ ਤੋਂ ਹੋਇਆ ਕਾਰਨ ਹੈ ਮੈਂ ਤੇਰੇ ਤੇ ਪਰਮਾਨ ਜਨ ਪਰ ਹੁਣ ਕਾਰਨ ਕਵਣ ਅਬੋਲ ਹੁਣ ਤੂੰ ਬੋਲਦਾ ਨਹੀਂ ਕਾਰਨ ਕਵਣ ਅਬੋਲ ਤੂੰ ਅੰਦਰੋਂ ਬੋਲ ਆ ਤਾਂ ਜਿਹੜਾ ਮੈਂ ਸੁਣ ਲਿਆ ਸੁਣ ਲਿਆ ਗੁਰਬਾਣੀ ਦਾ ਮੇਰੇ ਰੂਪ ਰੋਸਾ ਤੂੰ ਡਾਇਰੈਕਟ ਬੋਲ ਹੁਣ ਮੇਰੇ ਅੰਦਰੋਂ ਵੀ ਜਿਵੇਂ ਕਬੀਰ ਦੇ ਅੰਦਰੋਂ ਬੋਲਦਾ ਸੀ ਜਿਵੇਂ ਕਬੀਰ ਨੂੰ ਤੁਰਕੀ ਬਾਣੀ ਆਈ ਸੀ ਐਵੇਂ ਵੇ ਤੂੰ ਮੇਰੇ ਅੰਦਰੋਂ ਬੋਲ ਮੇਰੇ ਅੰਦਰੋਂ ਦੀ ਬੋਲ ਹੁਣ ਅਬੋਲ ਨਾ ਰਹਿ ਤੂੰ ਕਾਰਨ ਕਵਨ ਹੁਣ ਕੀ ਕਾਰਨ ਹੈ ਤੂੰ ਅਬੋਲ ਮੇਰੇ ਅਬੋਲ ਕਹਦੇ ਕਿਉਂਕਿ ਜਿੰਨਾ ਚਿਰ ਡਾਇਰੈਕਟ ਆਵਾਜ਼ ਨਹੀਂ ਸੁਣਦਾ ਪੂਰਨਤਾ ਤਾਰੀ ਬਣਦੀ ਹੈ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਪੂਰਨਤਾ ਤਾਰੀ ਹੁੰਦੀ ਹੈ ਕਦੇ ਵੀ ਭਰਮ ਦਾ ਨਾਸ ਨਹੀਂ ਹੋਣਾ ਹੈ ਭਰਮ ਘਟ ਜਾਊਗਾ ਭਰਮ ਦਾ ਨਾਸ ਨਹੀਂ ਹੁੰਦਾ ਬਣ ਦਾ ਕਦੇ ਵੀ ਨਾਸ ਨਹੀਂ ਹੋ ਸਕਦਾ ਤੋਂ ਭਰਮ ਦਾ ਨਾਸ ਸਿੱਧੇ ਡਾਇਰੈਕਟ ਉਹਦੇ ਨਾਲ ਹੋਣਾ ਉਹਨਾਂ ਚ ਰਹਿਦਾ ਭਰਮ ਵੀ ਅਸਲ ਜੋ ਸ਼ਬਦ ਹੈ ਕਿ ਇਹ ਤਾਂ ਭਰਮ ਹੈ ਉਹ ਸਾਰੇ ਦੂਰ ਹੋ ਗਏ ਉਹਦਾ ਤਾਂ ਹੈਗਾ ਭਰਮ ਵੀ ਉਹ ਪਤਾ ਨਹੀਂ ਕੀ ਕਰੂ ਨਾ ਜਾਣੇ ਕਿਆ ਕਰਸੀ ਪੀਓ ਥਰ ਥਰ ਕੰਪੇ ਬਾਲਾ ਜੀਓ ਇਹ ਤਾਂ ਜੋ ਪਈ ਹੈ ਨਾ ਗੱਲ ਕਬੀਰ ਦੀ ਜਿਹੜੀ ਚੀਜ਼ ਉਹ ਆਈ ਨਹੀਂ ਉਹਦੇ ਬਾਰੇ ਤਾਂ ਪਰਮ ਜੋ ਹੈ ਕਹੇ ਜੀ ਹੋਊ ਕਾਰਨ ਕਵਣ ਅਬੋਲ ਅਬੋਲ ਰਹਾਓ ਮੇਰੇ ਚ ਤਾਂ ਕੋਈ ਕਮੀ ਹੈ ਆ ਤੂੰ ਲੱਗਦੀ ਨਹੀਂ ਮੈਨੂੰ ਤੂੰ ਅਬੋਲ ਕਿਉਂ ਹਾਂ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਹਾਰੇ ਲੇਖੇ ਹੈ ਮਾਧੋ ਬਹੁਤ ਜਨਮ ਤੇ ਵਿਛੜੇ ਹੋਏ ਥੇ ਬੋਲਣ ਚ ਤਿੱਕ ਸੀ ਵਿਛੜੇ ਥੇ ਲਿਖਿਆ ਵਿਛੜੇ ਉਪੜੀ ਵਿਛੜੇ ਹੋਏ ਹੁਣ ਮਾਨਾ ਚ ਤਿੱਕ ਨੇ ਵਿਛੜੇ ਥੇ ਉੱਗੇ ਨਹੀਂ ਹਨ ਉੱਗਣਾ ਨਾ ਸੁਣ ਕੇ ਉੱਗਦਾ ਉੱਗਣਾ ਦਾ ਜਮਣਾ ਹੁੰਦਾ ਉਹ ਕਣਕ ਜੰਮਿਆ ਹੀ ਉਹ ਕਹਿੰਦੇ ਆਪਾਂ ਉੱਗਿਆ ਹੀ ਉਹ ਜਿਹੜਾ ਜੰਮਣਾ ਜਨਮ ਹੋਣਾ ਉਹ ਹੋਣਾ ਉਹ ਸ਼ਬਦ ਨਾਲ ਸੁਣ ਕੇ ਸ਼ਬਦ ਮਰਾ ਮਰਾ ਫਿਰ ਜੀਵਾ ਜੀਵਾ ਜੀਵੇ ਦਾ ਜਨਮ ਹੁੰਦਾ ਤੋਂ ਜਨਮ ਆਇਆ ਜੀਵੇ ਆ ਜੰਮੇ ਜੋਗਵਾ ਉਗਵਾ ਕੋਈ ਗੱਲ ਹੈ ਇੱਕੋ ਹੀ ਅਰਥ ਹੈ ਮਰਨਾ ਕੀ ਹੈ ਚੁੱਪ ਹੋ ਜਾਣਾ ਤੁਰਕੀ ਬਾਣੀ ਸੁਣ ਕੇ ਗਾਹ ਗੁਰਬਾਣੀ ਰਚਣ ਲੱਗੇ ਜੀ ਬੋਲਣ ਲੱਗੇ ਬੋਲਣ ਲੱਗਿਆ ਜਿਉਂਦਾ ਹੈ ਚੁੱਪ ਹੋਇਆ ਮਰਿਆ ਹੋਇਆ ਬਹੁਤ ਜਨਮ ਵਿਛੜੇ ਥੇ ਵਾਦੋ ਵਿਛੜੇ ਹੋਏ ਸੀ ਹੁਣ ਪਤਾ ਲੱਗਿਆ ਹੁਣ ਵਿਛੜਿਆ ਹੈ ਪਰ ਜਨਮ ਨਹੀਂ ਹੋਇਆ ਇੱਕ ਤਾਂ ਹੋ ਗਿਆ ਦਾਲ ਤੋਂ ਦਾਲ ਤਾਂ ਇੱਕ ਸਾਬਤ ਤਾਂ ਹੋ ਗਿਆ ਜੋ ਗਿਆ ਸੀ ਹੈ ਉਗੂਗਾ ਨਾਮ ਨਾਲ ਇਹ ਜਨਮ ਤੁਹਾਰੇ ਲਿਖੇ ਹੁਣ ਜਿਹੜਾ ਇਹ ਜਨਮ ਹੋਊਗਾ ਨਾ ਹੁਣ ਇਹ ਜਨਮ ਜੇ ਤਾਂ ਮੈਨੂੰ ਦੇਤਾ ਤਾਂ ਤੇਰੇ ਲਿਖੇ ਲੱਗੂਗਾ ਹੋਰ ਨਹੀਂ ਮੈਂ ਕੁਝ ਕਰਦਾ ਪਹਿਲਾਂ ਹੀ ਚੜਾਤਾ ਜੇ ਦਵੇਂਗਾ ਜਨਮ ਤਾਂ ਤੇਰੇ ਲਿਖੇ ਜੇ ਮਿਲ ਗਈ ਆ ਚੀਜ਼ ਤਾਂ ਤੈਨੂੰ ਇਹ ਦੇ ਹੋਵੇ ਤੇਰੇ ਲੇਖੇ ਲਾ ਦੇਣੀ ਇਹ ਜਨਮ ਤੁਹਾਰੇ ਲਿਖੇ ਜਿਹੜਾ ਹੁਣ ਜਨਮ ਹੋਊ ਨਿਰਾਕਾਰੀ ਤੁਰੀ ਦਾ ਇਹ ਤੇਰੇ ਲੇਖੇ ਲੱਗੂ ਸੰਸਾਰ ਦੇ ਤਾਂ ਕੰਮ ਨਹੀਂ ਸੰਸਾਰ ਦਾ ਕੰਮ ਤਾਂ ਕਰਦਾ ਹੀ ਨਹੀਂ ਹੁੰਦਾ ਸੰਸਾਰੀ ਜੀ ਰਹਿੰਦਾ ਹੀ ਨਹੀਂ ਬੰਦਾ ਜੀ ਰਹਿੰਦਾ ਸੰਸਾਰੀ ਕਰੂ ਕੀ ਸੰਸਾਰ ਸੰਸਾਰ ਦਾ ਜੋ ਕਰਨਾ ਸਰੀਰ ਦਾ ਕਰਨਾ ਹੁੰਦਾ ਹੱਥ ਪੈਰ ਕਰ ਕੰਮ ਸਭ ਚੀਜ਼ ਨਾਲ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਰਵਿਦਾਸ ਕਹਿੰਦਾ ਮੈਨੂੰ ਆਸ ਹੈ ਦਰਸ਼ਨ ਦੀ ਤੇਰੇ ਦੀ ਵਰਨਾ ਮੇਰੇ ਜੀਵਨ ਦੇ ਜਿਉਣ ਦੀ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਹੁਣ ਮੇਰੇ ਜਿਉਣ ਦਾ ਕਹੋ ਕੋਈ ਪ੍ਰਯੋਜਨ ਨਹੀਂ ਹੈ ਮਤਲਬ ਨਹੀਂ ਹੈ ਸਿਰਫ ਤੇਰੇ ਦਰਸ਼ਨ ਦੀ ਆਸ ਹੈ ਉਹ ਹੋਇਆ ਚਾਹੇ ਜਦ ਹੀ ਖਤਮ ਹੋ ਜਾਵੇ ਇਹ ਆਸ ਲੱਗ ਮੇਰੇ ਸਾਹ ਲੈ ਰਿਹਾ ਇਹ ਆਸ ਲੱਗ ਜੀਵਨ ਜੀ ਰਿਹਾ ਕਿ ਤੇਰਾ ਦਰਸ਼ਨ ਹੋ ਜਵੇ ਆਸ ਲੱਗ ਜੀਵੋ ਚਿਰ ਪੈ ਦਰਸ਼ਨ ਦੇਖੇ ਉਹ ਦਰਸ਼ਨ ਨੂੰ ਚਿਰ ਹੋ ਗਿਆ ਲੋ ਬਹੁਤ ਹੀ ਜਲਬ ਤੇ ਪਹਿਲਾਂ ਸੀ ਦਰਸ਼ਨ ਵਿਛੜੇ ਤੇ ਬਾਅਦ ਜਦਾਂ ਵਿਛੜੇ ਦਰਸ਼ਨ ਹੋਏ ਹੀ ਨਹੀਂ ਚਿਰ ਉਹ ਦਰਸ਼ਨ ਦੇਖੇ ਦਰਸ਼ਨ ਦੇਖੇ ਨੂੰ ਬਹੁਤ ਚਿਰ ਹੋ ਗਿਆ ਆਸ ਹੈ ਜਨਮ ਦੇ ਵਿੱਚ ਦਰਸ਼ਨ ਦੀ ਇਸ ਕਰਕੇ ਜੀਵਨ ਜਿਉਣਾ ਵੱਲੋਂ ਮੇਰੀ ਕੋਈ ਪਰ ਜਿਉਣ ਦੀ ਮੈਨੂੰ ਇੱਛਾ ਕੋਈ ਨਹੀਂ ਹੈ ਸੰਸਾਰ ਵਿੱਚ ਜੀਵਨ ਦੀ ਇੱਛਾ ਤਾਂ ਇੱਕ ਹੋਏ ਤੇ ਬਾਅਦੇ ਮੁੱਕ ਜਾਂਦੀ ਹੁੰਦੀ ਹੈ ਜਿਉਣਾ ਕਾਦੇ ਦਰਸ਼ਨ ਵਾਸਤੇ ਜੁੜੇ ਹੋਰ ਕਾਦੇ ਵਾਸਤੇ ਜੁੜੇ ਬਾਕੀ